زمینی لینا اس نے وہ زمین جی ایک پنڈ کا منڈا سے وہ لوگ نو سو روپیہ ایم سمجھو کہنے پاشا کہ لیا بھی کوئی نہ لکھا چل وہ پھر آپ گلی چلے گئے گلی گئے بابے جمیترا کو جدو گیا تو آخیا وہ کملیا یہ ایک مجھے یہ زمین دین نہیں گردوارے کسی درم سان جی کئی لوگ کھانے تو پلا ہو جائے تو ایک نیو کیوں دے کہ مرضی کر دے میرے کو کوئی لڑ نہیں انہوں نے سارے نے پھر آ کے اس منڈے نو آخیا بھائی تیان چڈ دے تو اس نے پھر اسی طرح لکھ دیا بھائی میں جھوٹا ہی لکھا ہے نو 900 روپیہ دیا پھر آخ ہاں نو سو روپیہ لے لیا تو وہ زمین چڈی تھی گردوارے نام زمین جیسی ਉਹਨਾਂ ਦੀ ਮਨ ਦੀ ਇਸ ਤਰ੍ਹਾਂ ਦੀ ਅਵਸਥਾ ਹੋ ਗਈ ਨਾ ਜਦੋਂ ਅਖੀਰ ਜਦੋਂ ਉਹਨਾਂ ਦਾ ਆਖਰੀ ਵਕਤ ਆਇਆ ਨਾ ਸਿਆਲ ਦੀ ਰੁੱਤ ਹੈ ਠੰਡੀ ਠੰਡੀ ਹਵਾ ਚੱਲਦੀ ਏ ਅਸਮਾਨ ਵਿੱਚ ਬੱਦਲ ਨੇ ਰੁੱਤ ਸੌਣ ਦੀ ਸੁਹਾਣੀ ਸਾਰੇ ਢਾਬੇ ਹੋਇਆ ਪਾਣੀ ਕਾਲੀ ਘਾਟ ਗਰੜਾਣੀ ਚੜੀ ਆਉਂਦੀ ਨਾਲ ਜ਼ੋਰ ਦੇ ਇੰਦਰ ਮੇਰ ਹੋ ਕੇ ਨਿੰਮੀ ਜੀ ਫੁਹਾਰ ਪਾਵੇ ਬੱਦਲਾਂ ਦੇ ਲੋਰ ਮੋਰ ਬੋਲੇ ਨਾਲ ਘੋਰ ਦੇ ਹੁੰਦਾ ਦੇ ਕੇ ਪੀਂਗ ਹਿੰਗ ਜਾਏ ਅਸਮਾਨ ਤੰਗ ਚੜਦੀ ਪਤੰਗ ਜਿਉਂ ਸਮਾਨ ਸੰਗ ਡੋਰਦੇ ਨਾਲੀਆਂ ਦੀ ਚਾਲ ਦੀ ਸਿਫਤ ਕੀ ਕੁੰਨਣ ਸਿੰਘਾਂ ਤੇ ਚਾਬਕਾਂ ਦੇ ਹੇਠ ਜਿਉਂ ਤਰੰਗ ਅੰਗ ਫੋਰਦੇ ਕੁੰਨ ਸਿੰਘ ਹੀ ਭਗੌਤਾ ਜਿਨ੍ਹਾਂ ਨਾਲ ਮੈਂ ਕੋਈ 27 ਸਾਲ ਰਿਹਾ ਹਾਂ ਉਹਨਾਂ ਦੀ ਕਵਿਤਾ ਬਣ ਗਈ ਉਹ ਐਸੀ ਤਰ੍ਹਾਂ ਬੜੀ ਸੋਹਣੀ ਬਹਾਰ ਸੀ ਠੰਡ ਬੜੀ ਸੀ ਨਿਮੀ ਨਿਮੀ ਬੂੰਦਾ ਪਾਉਂਦੀ ਹੁੰਦੀ ਸੀ ਆ ਤਰ੍ਹਾਂ ਸੰਗਤ ਬੜੀ ਬੈਠੀ ਏ ਸੰਤ ਸੁਰਜਨ ਸਿੰਘ ਵੀ ਬੈਠੇ ਨੇ ਆਂਦੇ ਨੇ ਸਾਧ ਸੰਗਤ ਜੀ ਆਹ ਸਵੇਰੇ ਚੜਾਈ ਕਰ ਲੋਕੀ ਆਂਦੇ ਨੇ ਮਰਨ ਦਾ ਕਿਸੇ ਨੂੰ ਪਤਾ ਨਹੀਂ ਦਿਓ ਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਤੇ ਮਿੰਟ ਮਿੰਟ ਦੱਸ ਦਿੱਤੇ ਨੇ ਜੇ ਕੋ ਅਮਰ ਸਿੰਘ ਜਿਹੜੇ ਸਨ ਅਮਰ ਸਿੰਘ ਦੀ ਸਰਦਾਰ ਉਹਨਾਂ ਨੇ ਦੱਸ ਦਿੱਤਾ ਸੀ ਸਤਿਗੁਰਾਂ ਕੋਲੋਂ ਤਾਂ ਕਈ ਵਾਰੀ ਭਾਸ਼ਣ ਤੇ ਸੁਣਿਆ ਵੀ ਉਹਨਾਂ ਦੱਸ ਦਿੱਤਾ ਸੀ ਇੰਨੇ ਵੱਜ ਕੇ ਮਿੰਟ ਤੇ ਮੈਂ ਮਰ ਗਿਆ ਆਂਦੇ ਨੇ ਮਰ ਤੇ ਜਾਣਾ ਸਵੇਰੇ ਪਰ ਇੱਕ ਮਨ ਵਿੱਚ ਖਾਸ਼ ਹੈ ਕਿ ਓਏ ਬੁੱਢਾ ਸਿੰਘ ਜੀ ਬਾਹ ਵਾਲੇ ਨੇ ਜਿਹੜੇ ਨੇ ਉਹਨਾਂ ਦਾ ਦਰਸ਼ਨ ਕਰਨ ਦੀ ਖਾਸ਼ ਵੇਖੋ ਹੁਣ ਕਿਹੜੀ ਤਾਰ ਸੀ ਕਿਹੜੀ ਕੀ ਕੀ ਸੀ ਜਿਹੜੀ ਉੱਥੇ ਪਹੁੰਚ ਗਈ ਸੀ ਉਧਰ ਦਿਨ ਡੁੱਬ ਗਿਆ ਬੁੱਢਾ ਸਰੀ ਕੰਗਾ ਕਰਨ ਡਿਆ ਹੈ ਨੇ ਹਵਾ ਉਸ ਤਰ੍ਹਾਂ ਠੰਡੀ ਏ ਤੇ ਆਂਦੇ ਨੇ ਏ ਹਾਂਜੀ ਅਹ ਚਾਟਾ ਤੇ ਬਣਾ ਥੋੜਾ ਜਿਹਾ ਇਹ ਕੀ ਗੱਲ ਇਹ ਆਲੂ ਲਾਲ ਜਾਣਾ ਸੰਤਾ ਸੁਰਜਨ ਸਿੰਘ ਨੂੰ ਮਿਲਣਾ ਉਹਨਾਂ ਯਾਦ ਕੀਤਾ ਉਹਨਾਂ ਸਵੇਰੇ ਚੜਾਈ ਕਰ ਜਾਣੀ ਕਹਿੰਦੇ ਮਹਾਰਾਜ ਇੰਨੀ ਠੰਡ ਕਿੱਥੇ ਜਾਵ 30 35 ਕੋ ਪਿੰਡਾ ਦਰਿਆ ਰਾਜ ਪਿੰਡਾ ਓਏ ਉਹ ਮੈਂ ਆਪ ਜਾਣਾ ਮੈਂ ਤਾਂ ਸਤਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਜਾਣਾ ਕੋਈ ਮੈਂ ਆਪ ਥੋੜਾ ਪੜ ਕੇ ਜਾਣਾ چاٹا پی لیا ادھر ادھی کو رات گزر گئی ہے ہے اندر سنگت بیٹھی ہوئی جدو نا بابے سی جی بوے دیکھ آ گیا نے سنت سرجن سر جانے سات سنگت جی بوا کھول دیو اے سنت جی ٹھنڈ بڑی ہے اے ٹھنڈ دی کوئی گل نہیں بابا بڑھا سنگھ آ گیا جدو بوڈا شروع آ گیا ਦੋਵਾਂ ਸੱਜਣਾਂ ਨੇ ਆਪੋ ਚ ਨਮਸਕਾਰ ਕੀਤੀ ਗੱਲਾਂ ਬਾਤਾਂ ਕੀਤੀਆਂ ਬੈਠੇ ਤੇ ਸਤਿਗੁਰਾਂ ਦੇ ਭਜਨ ਕਰਦੇ ਕਹਿੰਦੇ ਨੇ ਬੜੀ ਛੇਤੀ ਹੁਣ ਤਿਆਰੀ ਕਰ ਲਈ ਜੇ ਜਾਣ ਦਾ ਵੀ ਹੁਣ ਕੀ ਕਰਦਿਆ ਕਹਿੰਦੇ ਨੇ ਇਸੇ ਤਰ੍ਹਾਂ ਇਹ ਸੰਸਾਰ ਦਾ ਕੰਮ ਹੈ ਇੱਕ ਦਿਨ ਸਹਿ ਕਸਰ ਮਨ ਦੇ ਲਖਣੇ ਜੇ ਤੇ ਜਾਣਾ ਹੀ ਹੈ ਬਸ ਸਾਰਾ ਵਕਤ ਸਤਿਗੁਰਾਂ ਦੇ ਭਜਨ ਕਰਦੇ ਰਹਿ ਭਜਨ ਕਰਦਿਆਂ ਕਰਦਿਆਂ ਸਾਰੇ ਬੈਠੇ ਨੇ ਆਂਦੇ ਨੇ ਸਾਡਾ ਆਸਣ ਥੱਲੇ ਵਿਛਾ ਦਿਓ ਥੱਲੇ ਆਸਣ ਵਿਛਾ ਦਿੱਤਾ ਸਤ ਸ੍ਰੀ ਅਕਾਲ ਕਰਕੇ ਉਸੇ ਵਕਤ ਹੀ ਉਹਨਾਂ ਨੇ ਪ੍ਰਾਣ ਦੇ ਦਿੱਤੇ ਨੇ ਇਹ ਸਿਰਫ ਮਨ ਨੂੰ ਕੰਟਰੋਲ ਕਰਨ ਦੀ ਤਾਕਤ ਹੈ ਜਦੋਂ ਸਾਡਾ ਮਨ ਕੰਟਰੋਲ 'ਚ ਹੋ ਜਾਏਗਾ ਅਸੀਂ ਵੀ ਸਾਂਝੀ ਇੱਥੇ ਤੇ ਜਦੋਂ ਸਾਡਾ ਮਨ ਤੇ ਸਾਂਝੀ ਸਾਈ ਥਾਏ ਕਿਤੇ ਕੁੜੀਆਂ ਨਾਲ ਜੁੜਿਆ ਹੈ ਕਿਤੇ ਮੁੰਡਿਆਂ ਨਾਲ ਜੁੜਿਆ ਕਿਤੇ ਐਮਐਲਏ ਨਾਲ ਜੁੜਿਆ ਹੈ ਕਿਤੇ ਐਮਪੀ ਨਾਲ ਜੁੜਿਆ ਹੈ ਕਿਤੇ ਉਧਰ ਜੁੜਿਆ ਕਿਤੇ ਉਹ ਇੱਕ ਥਾਂ ਜਦੋਂ ਜੋੜਾਂਗੇ ਤੇ ਫਿਰ ਸਾਡਾ ਜਦੋਂ ਸਾਧੂਆਂ ਨਾਲ ਜੋੜਾਂਗੇ ਫਿਰ ਆਪੇ ਮਨ ਸਾਡਾ ਠੀਕ ਹੋ ਜਾਏਗਾ ਕਿਸੇ ਨੂੰ ਆਖਣ ਦੀ ਲੋੜ ਨਹੀਂ ਆਪ ਕੋਸ਼ਿਸ਼ ਕਰੋ ਸੋ ਇਹਨੇ ਕੋ ਲਫ਼ਜ਼ਾਂ ਨਾਲ ਮੈਂ ਸਾਧ ਸੰਗਤ ਕੋਲ ਖਿਮਾ ਕਰਨਾ ਸਤਿ ਸ੍ਰੀ ਅਕਾਲ ਸਤਿਗੁਰ ਤੇ ਨਹੀਂ ਮੰਨਦੇ ਆਉਂਦੇ ਨੇ ਆਹ ਕੁਝ ਨਹੀਂ ਆਖਦੇ ਤੇ ਇਹਨਾਂ ਦੀ